ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਨੀਚਾਂ ਅੰਦਰ ਨੀਚ ਜਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕੈ ਰੀਸ ਅੰਗ 15 ਦਾੜੀ ਕੇਸਾਂ ਵਾਲੇ ਕਾਮਰੇਡੀ ਸਿੱਖ ਇਸ ਦਾ ਅਰਥ ਕਰਦੇ ਹਨ ਕਿ ਨੀਚਾ ਅੰਦਰ ਨੀਚ ਜਾਤ ਵਾਲਾ ਭਾਵੇਂ ਨੀਵੀਂ ਤੋਂ ਨੀਵੀਂ ਜਾਤ ਦਾ ਹੋਵੇ ਗੁਰੂ ਨਾਨਕ ਪਾਸ਼ਾ ਕਹਿੰਦੇ ਹਨ ਕਿ ਮੈਂ ਉਸ ਦੇ ਸੰਗ ਸਾਧ ਹਾਂ ਮਾਇਆ ਧਾਰੀ ਵੱਡੇ ਬੰਦੇ ਜਾਂ ਹਾਕਮ ਜਮਾਤ ਦੇ ਬੰਦੇ ਉਸ ਦੀ ਕੀ ਰੀਸ ਕਰ ਸਕਦੇ ਹਨ ਸਧਾਰਨ ਹਾਲਤ ਵਿੱਚ ਜਿਸ ਮਨੁੱਖ ਦੇ ਸਿਰ ਤੇ ਕਿਸੇ ਗੁਰੂ ਦਾ ਗਿਆਨ ਰੂਪੀ ਕੁੰਡਾ ਨਹੀਂ ਪੈਸਾ ਆਉਣ ਨਾਲ ਹੰਕਾਰੀ ਬਣ ਜਾਂਦਾ ਹੈ ਅਤੇ ਕਾਮ ਕ੍ਰੋਧ ਆਦਿ ਦੇ ਵਿਸ਼ਿਆਂ ਵਿੱਚ ਜਕੜਿਆ ਜਾਂਦਾ ਅਤੇ ਸਮਾਜ ਲਈ ਦੁਖਦਾਈ ਬਣ ਜਾਂਦਾ ਵੈਸੇ ਜੇ ਦੇਖਿਆ ਜਾਵੇ ਤਾਂ ਪਤਾ ਚੱਲਦਾ ਹੈ ਕਿ ਇਹ ਵਿਸ਼ੇ ਵਿਕਾਰ ਹਰ ਸਮੇਂ ਸਭ ਵਿੱਚ ਹੁੰਦੇ ਹਨ ਚਾਰ ਬਰਨ ਚੌਹਾ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੋਹਿ ਛਲੀ ਰੇ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕੱਲੀ ਰੇ ਰਹਾਉ ਅੰਗ 404 ਤੇ ਇਸ ਦੇ ਅਰਥ ਹਨ ਚਾਰੇ ਵਰਨ ਭਾਵ ਖੱਤਰੀ ਬ੍ਰਾਹਮਣ ਸੂਦ ਵੈਸ ਦੇ ਪ੍ਰਧਾਨ ਮਰਦ ਜਿਨ੍ਹਾਂ ਦੇ ਹੱਥਾਂ ਦੀਆਂ ਤਲੀਆਂ ਤੇ 6 ਸ਼ਾਸਤਰ ਪਏ ਹਨ ਭਾਵ ਉਹਨਾਂ ਨੂੰ ਜ਼ੁਬਾਨੀ ਯਾਦ ਹਨ ਬੜੇ ਸੋਹਣੇ ਉੱਤਮ ਚਿਹਰਿਆਂ ਵਾਲੇ ਅਤੇ ਸਿਆਣੇ ਸਾਰਿਆਂ ਨੂੰ ਹੀ ਇਹਨਾਂ ਪੰਜਾਂ ਵਿਕਾਰਿਆਂ ਨੇ ਮੋਹ ਨੇ ਛੱਲ ਲਿਆ ਹੈ ਅਜਿਹਾ ਕੌਣ ਸੂਰਮਾ ਹੈ ਜਿਸ ਨੇ ਇਹਨਾਂ ਸੂਰਬੀਰਾਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਪਛਾੜ ਦਿੱਤਾ ਉਹੀ ਇਸ ਕਲਯੁਗ ਦੇ ਸਮੇਂ ਪੂਰਾ ਬਲੀ ਹੈ ਜਿਨ੍ਹਾਂ ਇਹ ਵਿਕਾਰ ਅਮੀਰ ਵਿੱਚ ਹਨ ਉਨੇ ਹੀ ਇਹ ਵਿਕਾਰ ਗਰੀਬ ਵਿੱਚ ਵੀ ਹਨ ਅਤੇ ਜਿਨ੍ਹਾਂ ਇਹ ਵਿਕਾਰ ਉੱਚੀ ਜਾਤੀ ਵਾਲੇ ਵਿੱਚ ਹਨ ਉਨੇ ਹੀ ਨੀਵੀਂ ਜਾਤੀ ਵਾਲੇ ਵਿੱਚ ਵੀ ਹਨ ਜਿੰਨਾ ਇੱਕ ਰਾਜਾ ਇਹਨਾਂ ਦੇ ਅਧੀਨ ਹੈ ਉਨਾ ਹੀ ਇੱਕ ਗੁਲਾਮ ਵੀ ਇਹਨਾਂ ਦੇ ਅਧੀਨ ਹੈ ਭਾਵ ਸਾਰਾ ਸੰਸਾਰ ਹੀ ਇਹਨਾਂ ਦੀ ਜਕੜ ਵਿੱਚ ਹੈ ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਲੈ ਕੇ ਇਹਨਾਂ ਤੇ ਫਤਿਹ ਪਾਈ ਹੈ ਜਾਂ ਇਹਨਾਂ ਨੂੰ ਜਿੱਤਣ ਲਈ ਯਤਨਸ਼ੀਲ ਹੈ ਉਹੀ ਗੁਰੂ ਸਾਹਿਬ ਲਈ ਪ੍ਰਵਾਨ ਹਨ ਗੁਰੂ ਸਾਹਿਬ ਦੇ ਜੀਵਨ ਨੂੰ ਕੋਖਿਆਂ ਪਤਾ ਲੱਗਦਾ ਹੈ ਕਿ ਬੇਬੇ ਨਾਨਕੀ ਪਿੱਛੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਨਿਕਟਵਰਤੀ ਪ੍ਰੇਮੀ ਰਾਏ ਭੋਈ ਦੀ ਤਲਵੰਡੀ ਦਾ ਹਾਕਮ ਰਾਏ ਬੁਲਾਰ ਹੀ ਸੀ ਫਿਰ ਸੁਲਤਾਨਪੁਰ ਲੋਧੀ ਦਾ ਨਵਾਬ ਦੌਲਤ ਖਾਂ ਸ਼੍ਰੀਲੰਕਾ ਦਾ ਰਾਜਾ ਸ਼ਿਵਨਾਬ ਸਾਰੇ ਰਾਜੇ ਸਨ ਲਾਹੌਰ ਦਾ ਦੁਨੀ ਚੰਦ ਪਟਨੇ ਦਾ ਸਾਲਸਰਾਏ ਜੋਹਰੀ ਸਭ ਅਮੀਰ ਸਨ ਜੋ ਸਭ ਗੁਰੂ ਸਾਹਿਬ ਦੇ ਪ੍ਰੇਮੀ ਸਨ ਭਾਵ ਲੈਣੇ ਤੋਂ ਬਣੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਇੱਕ ਅਮੀਰ ਵਪਾਰੀ ਸੀ ਚੰਬੇ ਦਾ ਰਾਜਾ ਅਤੇ ਰਾਣੀ ਤੋਂ ਇਲਾਵਾ ਅਕਬਰ ਬਾਦਸ਼ਾਹ ਵੀ ਗੁਰੂ ਅਮਰਦਾਸ ਮਹਾਰਾਜ ਦਾ ਸ਼ਰਧਾਲੂ ਸੀ ਇਸੇ ਤਰ੍ਹਾਂ ਚੌਥੀ ਪਾਤਸ਼ਾਹੀ ਅਤੇ ਪੰਚਮ ਪਿਤਾ ਦੇ ਵੀ ਅਮੀਰ ਵਜ਼ੀਰ ਸ਼ਰਧਾਲੂ ਸਿੱਖ ਸਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਸ਼ਾਹੀ ਠਾਠ-ਬਾਟ ਨਾਲ ਰਹਿੰਦੇ ਸਨ ਮੁਗਲ ਸ਼ਹਿਜ਼ਾਦਾ ਦਾਰਾ ਸ਼ਿਕੋ ਸ਼੍ਰੀ ਗੁਰੂ ਹਰ ਰਾਏ ਸਾਹਿਬ ਦਾ ਮਿੱਤਰ ਸੀ ਮਿਰਜ਼ਾ ਰਾਜਾ ਜੈ ਸਿੰਘ ਨੇ ਹੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਆਪਣੇ ਮਹਿਲ ਵਿੱਚ ਠਹਿਰਾਇਆ ਸੀ ਜੋ ਹੁਣ ਗੁਰਦੁਆਰਾ ਬੰਗਲਾ ਸਾਹਿਬ ਹੈ ਅਸਾਮ ਦੀ ਚੜ੍ਹਾਈ ਵੇਲੇ ਸਵਾਏ ਰਾਜਾ ਜਸਵੰਤ ਦੀ ਮਦਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਇਹ ਇੱਕ ਇਤਿਹਾਸਿਕ ਘਟਨਾ ਹੈ ਇਸ ਤਰ੍ਹਾਂ ਅਸਾਮ ਦਾ ਰਾਜਾ ਗੁਰੂ ਸਾਹਿਬ ਦਾ ਸ਼ਰਧਾਲੂ ਸਿੱਖ ਸੀ ਅਨੇਕਾਂ ਬਾਈ ਧਾਰ ਦੇ ਰਾਜੇ ਅਤੇ ਰਾਣਾ ਵਿਭੋਰ ਦਸਮ ਪਿਤਾ ਦਾ ਸੱਚਾ ਸਿੱਖ ਸੀ ਗੁਰੂ ਸਾਹਿਬ ਲਈ ਪੰਜ ਕਲਾ ਸ਼ਸਤਰ ਪ੍ਰਸਾਦੀ ਹਾਥੀ ਆਦਿ ਲਿਆਉਣ ਵਾਲਾ ਵੀ ਅਸਾਮ ਦਾ ਰਾਜਾ ਰਤਨ ਰਾਏ ਸੀ ਇਸ ਲਈ ਇਹ ਕਹਿਣਾ ਕਿ ਗੁਰੂ ਸਾਹਿਬ ਕੇਵਲ ਗਰੀਬ ਨੀਵੀਂ ਜਾਤ ਵਾਲਿਆਂ ਦੇ ਹੀ ਪ੍ਰੇਮੀ ਸਨ ਅਤੇ ਅਮੀਰ ਰਾਜੇ ਮਹਾਰਾਜਿਆਂ ਨੂੰ ਦੁਰਕਾਰਦੇ ਸਨ ਇਤਿਹਾਸਕਾਰੀ ਤੱਥਾਂ ਨੂੰ ਚਿੱਠਲਾਉਣਾ ਹੈ ਗੁਰਬਾਣੀ ਦੱਸ ਰਹੀ ਹੈ ਤਿਨ ਘਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨ ਕੈ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨਿ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਪਰ ਦਾੜੀ ਕੇਸਾਂ ਵਾਲੇ ਕਾਮਰੇਡੀ ਗੁਰਬਾਣੀ ਨੂੰ ਇਸ ਤਰ੍ਹਾਂ ਤਰੋੜ ਮਰੋੜ ਕੇ ਪੇਸ਼ ਕਰਦੇ ਹਨ ਇਸ ਤਰ੍ਹਾਂ ਦੇ ਲੇਖ ਪ੍ਰੀਤ ਲੜੀ ਆਉਂਦੇ ਹੀ ਰਹਿੰਦੇ ਸਨ ਬਸਤਾ ਟੂਟੀ ਝੌਂਪੜੀ ਚੀਰ ਸਭ ਛਿਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਮਿੱਤ ਨਾ ਇਠ ਨਾ ਧਨ ਰੂਪਹੀਣ ਕਿਛ ਸਾਖ ਨਾ ਸਿਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਅੰਗ 707 ਹਰਨਾਮ ਮਨ ਨੂੰ ਲੁਕਾ ਕੇ ਉੱਪਰਲੀ ਪੌੜੀ ਰਹੀਂ ਪ੍ਰਚਾਰ ਕਰ ਰਹੇ ਹਨ ਕਿ ਅਜਿਹੇ ਗਰੀਬ ਬੰਦੇ ਨੂੰ ਮਹਾਰਾਜ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਆਖਿਆ ਹੈ ਇਸ ਤਰ੍ਹਾਂ ਅਗਲੀ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇਛੇ ਸੁਖ ਮਾਣਦਾ ਕਿਛ ਨਾਹੀ ਵਿਸੂਰੇ ਸੋ ਪ੍ਰਭ ਚਿਤਨਾ ਆਵਈ ਵਿਸ਼ਟਾ ਕੇ ਕੀਰੇ ਅੰਗ 707 ਇਸ ਵਿੱਚੋਂ ਸੋ ਪ੍ਰਭ ਚਿਤਨਾ ਆਵੀ ਨੂੰ ਗਾਇਬ ਕਰਕੇ ਆਖਦੇ ਹਨ ਕਿ ਅਜਿਹੇ ਅਮੀਰ ਨੂੰ ਮਹਾਰਾਜ ਵਿਸ਼ਟਾ ਦਾ ਕੀੜਾ ਆਖਦੇ ਹਨ ਇਹਨਾਂ ਤੱਥਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਲੇਖ ਦੇ ਆਰੰਭਕ ਸ਼ਲੋਕਾਂ ਦੇ ਸਹੀ ਅਰਥ ਇਸ ਤਰ੍ਹਾਂ ਹੋਣੇ ਚਾਹੀਦੇ ਹਨ ਜਿਸ ਦਾ ਅੰਦਰ ਭਾਵ ਮਨ ਨਿਵਾ ਨਿਰਹੰਕਾਰ ਭਾਵ ਉਹ ਨੀਵੀਂ ਤੋਂ ਨੀਵੀਂ ਜਾਤ ਦਾ ਹੋਵੇ ਆਖਦੇ ਹਨ ਗੁਰੂ ਸਾਹਿਬ ਕਿ ਪਰਮੇਸ਼ਰ ਹਮੇਸ਼ਾ ਉਸ ਦੇ ਸੰਗ ਸਾਥ ਹੈ ਵੱਡੀਆਂ ਵੱਡੀਆਂ ਹੰਕਾਰੀ ਬਿਰਤੀਆਂ ਵਾਲਿਆਂ ਦੀ ਕੀ ਗੱਲ ਕਰਨੀ ਹੈ ਉਹਨਾਂ ਦੀ ਕੀ ਰੀਸ ਕਰਨੀ ਹੈ ਪਰ ਜੇ ਇਹ ਸਹੀ ਗੱਲ ਕਰਨ ਤਾਂ ਫਿਰ ਇਹਨਾਂ ਨੂੰ ਕਾਮਰੇਡੀ ਕੌਣ ਕਹੇ ਜੇ ਕਾਮਰੇਡੀ ਲੀਡਰਾਂ ਦੇ ਬੈਂਕ ਖਾਤੇ ਫਰੋਲੇ ਜਾਣ ਤਾਂ ਇਹਨਾਂ ਦੇ ਬਣਾਏ ਫਾਰਮ ਹਾਊਸ ਜਾਇਦਾਦਾਂ ਨਦਰਸਾਜੀ ਕੀਤੀ ਜਾਵੇ ਤਾਂ ਸਭ ਸਚਾਈ ਉਗੜ ਕੇ ਪ੍ਰਗਟ ਹੋ ਜਾਏਗੀ ਹੁਣੇ ਹੀ ਪੰਜਾਬ ਦੇ ਕਾਮਰੇਡੀ ਬਾਬਾ ਬੋੜ ਦੇ ਪੋਤੇ ਦਾ ਵਿਆਹ ਹੋ ਕੇ ਹਟਿਆ ਹੈ ਉੱਥੇ ਕਿੰਨੀ ਕੁ ਸ਼ਰਾਬ ਦੇ ਦੌਰ ਚੱਲੇ ਅਤੇ ਕਿੰਨਾ ਕੁ ਪੈਸਾ ਖਰਚ ਹੋਇਆ ਹੈ ਸਭ ਅਖਬਾਰਾਂ ਵਿੱਚ ਆ ਚੁੱਕਾ ਹੈ ਪ੍ਰੀਤ ਲੜੀ ਦੇ ਸੰਚਾਲਕ ਗੁਰਬਖਸ਼ ਸਿੰਘ ਨੇ ਜਦ ਸਭ ਤੋਂ ਪਹਿਲਾਂ ਫਾਰਮ ਹਾਊਸ ਬਣਾਇਆ ਉੱਥੇ ਖੇਤ ਮਜ਼ਦੂਰਾਂ ਨਾਲ ਹੁੰਦਾ ਵਰਤਾਓ ਦੇਖ ਕੇ ਹੀ ਨਾਨਕ ਸਿੰਘ ਨਾਵਲਕਾਰ ਦਾ ਪ੍ਰੀਤ ਨਗਰ ਤੋਂ ਮੋਹ ਭੰਗ ਹੋ ਗਿਆ ਸੀ ਉਸਨੇ ਇਸ ਤੇ ਆਧਾਰਿਤ ਇੱਕ ਨਾਵਲ ਵੀ ਲਿਖਿਆ ਸੀ 70 ਸਾਲ ਇਹ ਪ੍ਰਚਾਰ ਕਰਕੇ ਕਿ ਸੋਵਿਤ ਸੰਘ ਦੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ ਅਤੇ ਸਵਰਗ ਵਰਤ ਰਿਹਾ ਹੈ ਸਭ ਨਾਗਰਿਕ ਬਹੁਤ ਖੁਸ਼ਹਾਲ ਹਨ ਕਾਮਰੇਡ ਲੋਕਾਂ ਨੂੰ ਮੂਰਖ ਬਣਾਉਂਦੇ ਰਹੇ ਕਿਉਂਕਿ ਕਹਾਵਤ ਹੈ ਟੱਕੀ ਰਿੱਜੇ ਕੋਈ ਨਾ ਬੁੱਝੇ ਬਾਹਰਲੇ ਕਿਸੇ ਨੂੰ ਵੜਨ ਨਹੀਂ ਦੇਣਾ ਆਪਣਾ ਜਿਹੜਾ ਜਾਵੇ ਉਸ ਨੂੰ ਪੱਕਾ ਕਰਕੇ ਭੇਜਣਾ 1998 ਵਿੱਚ ਜਦ ਪਹਿਲੀ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਕਲਿੰਟਨ ਸਰਕਾਰੀ ਸੱਦੇ ਤੇ ਸੋਵੀਅਤ ਸੰਘ ਗਏ ਅਤੇ ਪ੍ਰੈਸ ਵਾਲਿਆਂ ਜਦ ਉੱਥੇ ਦੇ ਆਮ ਨਾਗਰਿਕ ਅਤੇ ਪਿੰਡੂ ਪਰਿਵਾਰ ਦੀ ਹਾਲਤ ਨੂੰ ਟੀਵੀ ਤੇ ਦਿਖਾਇਆ ਤਾਂ ਅਸਲੀਅਤ ਦਾ ਪਤਾ ਚੱਲਿਆ ਕਿ ਵੰਡ ਛਕਣ ਤੇ ਕਿੰਨਾ ਕੁ ਪੈਰਾ ਦਿੱਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ